ਸ਼ਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ ਗੁਰ ਪਾਰ ਬ੍ਰਹਮ ਨੇ ਪਦ ਪਦ ਬਚਾਈ ਕਰ ਕਦ ਬਚਾਉਂਦਾ ਪਦ ਜਦ ਤਾਇਤੇ ਪਰਪੰਚ ਮੋਹ ਵਿਕਾਰ ਮੈਂ ਛੱਡ ਦਿੱਤੇ ਤਾਂ ਬਤ ਰੱਖਿਓ ਤੋਂ ਪਹਿਲਾਂ ਨੇੜੇ ਨਹੀਂ ਆਇਆ ਉਹ ਪਤ ਰੱਖਣੀ ਹੁੰਦਾ ਉਹ ਦ੍ਰੋਪਤੀ ਨਹੀਂ ਪਤਾ ਹੀ ਰੱਖਣੀ ਹੋਰ ਦ੍ਰੋਪਤੀ ਸੀਗੀ ਉਹ ਇਹ ਬੁੱਧੀ ਉਦਰੋਗਤੀ ਹੈ ਜਿੰਨਾ ਜਰ ਉਹ ਪਰਪੰਜ ਵਕਾਰ ਚ ਫਸੀਏ ਦੀ ਪਤ ਕੋਈ ਨਹੀਂ ਬਚਾਉਂਦਾ ਆਪੇ ਫਸ ਲਈਏ ਔਰ ਜੜਾਵੇ ਕਿਉਂ ਜੜਾਵੇ ਜਿਵੇਂ ਫਸੀਆਂ ਉਹ ਛੁੱਟ ਜਾ ਪਰ ਬਾਹਰ ਨਿਕਲ ਫੇ ਤੈਨੂੰ ਵਿਚਾਉਂਦੇ ਫੇ ਦੇਖਾਂ ਤੇਰੇ ਨੇੜੇ ਕੌਣ ਆ ਛੜਦਾ ਛੱਡਦਾ ਤਾਂ ਆਪ ਨਹੀਂ ਮੁੱਠੀ ਬਾਂਦਰ ਕਹਿਣਾ ਮੈਨੂੰ ਮਾਇਆ ਨਹੀਂ ਛੱਡਦੀ ਇਹ ਪਖੰਡ ਹੈ ਇਹੀ ਪ੍ਰਪੰਚ ਹੈ ਮਾਇਆ ਨੂੰ ਆਪ ਨਹੀਂ ਛੱਡਦਾ ਕਹਿੰਦਾ ਜੀ ਮਾਇਆ ਨਹੀਂ ਛੱਡਦੀ ਪ੍ਰਪੰਚ ਨਹੀਂ ਹੋਰ ਕੀ ਤਾਂ ਜੇ ਪ੍ਰਪੰਚ ਮੋਹ ਵਿਕਾਰ ਵਿਕਾਰ ਇਹ ਵਿਕਾਰ ਨੇ ਦੋ ਵੱਡੇ ਪ੍ਰਪੰਚ ਹੋ ਜੇ ਦੋਏ ਛੱਡ ਦਮੇ ਸਾਰੇ ਵਿਕਾਰ ਛੁੱਟ ਜਾਂਦੇ ਨੇ ਸਾਰੇ ਵਿਕਾਰ ਛੁੱਟ ਗਏ ਬਹੁਤ ਬੜਾ ਜਿਹੜਾ ਹੈਗਾ ਪਰਪੰਚ ਬਹੁਤ ਪਰਪੰਚ ਕੀ ਹੁੰਦਾ ਧਰਮ ਦੇ ਨਾਂ ਤੇ ਕੋਈ ਸਟੰਡ ਕਰਨਾ ਅਜੇ ਬਿੰਗਲ ਵਾਲਾ ਕਹਿੰਦਾ ਸੀ ਭਗਤ ਆਪਣਾ ਨਾਮ ਭਗਤ ਰੱਖ ਲਿਆ ਦੇਖੋ ਗੁਰੂਆਂ ਨੇ ਨਾਨਕ ਕਰਿਆ ਆਪ ਨੂੰ ਭਗਤ ਨਹੀਂ ਕਿਹਾ ਉਹਨੇ ਭਗਤ ਡਿਕਲੇਅਰ ਕਰ ਲਿਆ ਕੀ ਭਗਤ ਸੀਗਾ ਭਗਤ ਸੀ ਮਾਇਆ ਦਾ ਮਾਇਆ ਦਾ ਭਗਤ ਗੁਰੂ ਨੇ ਆਪਣੇ ਆਪ ਨੂੰ ਦਾਸ ਗਿਆ ਭਗਤ ਨਹੀਂ ਗਿਆ ਸਿੱਧਾ ਉਹਨਾਂ ਨੇ ਪੱਟਾ ਨੇ ਭਗਤ ਤਾਂ ਭਗਤ ਤਾਂ ਬਹੁਤ ਵੱਡੀ ਪਦਵੀ ਹੈ ਭਗਤ ਦੇ ਬਰਾਬਰ ਕੋਈ ਹੈ ਨਹੀਂ ਪੰਡਤ ਸੂਰ ਛਤਰਪਤੀ ਦਾਦਾ ਭਗਤ ਬਰਾਬਰ ਔਰ ਨਾ ਹੋਏ ਐਡੀ ਵੱਡੀ ਪਦਵੀ ਆਪਣੇ ਨਾਲ ਲਾ ਲਈ ਜਾ ਕੇ ਸ੍ਰੀ ਪਰਪੰਚੀ ਨਾਲ ਜਿਹੜੇ ਚੇਲੇ ਤੇ ਉਹਨਾਂ ਨੇ ਕੀ ਕੀਤਾ ਉੱਥੇ ਚਾਰ ਸੌ ਦਾ ਕੇਸ ਚੱਲਦਾ ਚੇਲਿਆਂ ਦੇ ਨਾਲ ਲੱਗਦੇ ਨੇ ਜਿਹੜੇ ਚੇਲੇ 420 ਨੇ ਆਪ ਕੀ ਸੀ ਆਪ ਤਾਂ 840 ਸੀ ਫਿਰ ਉਹ ਸਭ ਮਾਇਆ ਦਾ ਪ੍ਰਪੰਚ ਹੈ ਜਿੰਨੀਆਂ ਸੰਸਥਾਵਾਂ ਨੇ ਜਿੰਨੇ ਲੋਕ ਨੇ ਕਲੈਕਸ਼ਨ ਦੀ ਗੱਲ ਕਰਦੇ ਨੇ ਇਸ਼ਤਿਹਾਰ ਕਰਦੇ ਨੇ ਸਪੋਕਸਮੈਨ ਵਰਗੇ ਸਭ ਪਰਪੰਚੀ ਸਭ ਪਰਪੰਚੀ ਪਰਪੰਚ ਬਣਾਉਂਦੇ ਨੇ ਹਜ਼ਾਰਾਂ ਹੀ ਸੰਸਥਾਵਾਂ ਬਣਾਈ ਕਰਦੇ ਨੇ ਲੋਕ ਕਮਿਸ਼ਨਰੀ ਸਿੱਧਾ ਵਾਲੇ ਨੇ ਪਰਪੰਚ ਇਹ ਕੀ ਹੈ ਕੀ ਹੈ ਕੁਝ ਵੀ ਨਹੀਂ ਰੋਟੀ ਖਾਣ ਦਾ ਹੀਲਾ ਬਣਾਇਆ ਹੈ ਇਹ ਦੁਨਾ ਵੀ ਇੱਜ਼ਤ ਦਾ ਹੀਲਾ ਬਣਾਇਆ ਹੈ ਕੁਛ ਨਹੀਂ ਹੈ ਕੋਲ ਕਿਸੇ ਦੇ ਔਰ ਖੜੇ ਨੇ ਗਾਹਾਂ ਦੀ ਫਿਕਰ ਨਹੀਂ ਉਹੀ ਲੇਖ ਦੁਬਾਰਾ ਦੁਬਾਰਾ ਦੇ ਤੁਸੀਂ ਖੋਜ ਕਰੋ ਬਾਣੀ ਦੀ ਖੋਜੀ ਉਪਜਣ ਬਾਦੀ ਮਨਸਾ ਤੁਹਾਨੂੰ ਪਤਾ ਨਹੀਂ ਹੈ ਲਿਖਿਆ ਹੈ ਕੌਣ ਨਾਨਕ ਬਿਨ ਆਪਾ ਕਿਨੇ ਤੁਹਾਨੂੰ ਪਤਾ ਨਹੀਂ ਬੰਤੀ ਤੇ ਆਪਾ ਆਪਾਂ ਤੁਸੀਂ ਚੀਨੇ ਕਿਉਂ ਨਹੀਂ ਚੀਂਦੇ ਮਿੱਡੇ ਦਾ ਭਰਮ ਕੀ ਕਾਈ ਤੁਹਾਡੀ ਬਿਟੀ ਨਹੀਂ ਹੈ ਪਰ ਤੁਸੀਂ ਖੜੇ ਕਾਦੇ ਹੋ ਕੀ ਸੋਚਦੇ ਹੋ ਸਭ ਪਰਪੰਚ ਹੈ ਕੁਝ ਨਹੀਂ ਹੈ ਤੁਹਾਨੂੰ ਨੀਂਦ ਕਿਵੇਂ ਆਉਂਦੀ ਹੈ ਨੀਂਦ ਕਿਉਂ ਆਈ ਸ਼ਾਮ ਨੂੰ ਸੁੰਦਰਤਾ ਹੈ ਜਿੰਨਾ ਚਿਰ ਮਨ ਖੋਜ ਨਹੀਂ ਲਿਆ ਸ਼ਾਮ ਸੁੰਦਰ ਮਨ ਨੂੰ ਕਹਿੰਦੇ ਬੁੱਧੀ ਨੂੰ ਕਹਿੰਦਾ ਤੈਨੂੰ ਕਿਵੇਂ ਨੀਂਦ ਆਉਂਦੀ ਹੈ ਜਿੰਨਾ ਤੇਰਾ ਮਨ ਨਹੀਂ ਖੋਜ ਲਿਆ ਤਾਂ ਜੋ ਮਨ ਨਹੀਂ ਖੋਜ ਲਿਆ ਤੈਨੂੰ ਨੀਂਦ ਕਿਵੇਂ ਆਉਂਦੀ ਹੈ ਸ਼ਾਮ ਸੁੰਦਰ ਦਾ ਮਤਲਬ ਹੈ ਮਾਨਾ ਹੈ ਜਿਹੜਾ ਕਾਲਾ ਹੈ ਤਾਂ ਸੁੰਦਰ ਪਰ ਹੈ ਸ਼ਾਮ ਕਾਲਾ ਕ੍ਰਿਸ਼ਨ ਵੀ ਇਸ ਨੂੰ ਕਹਿੰਦੇ ਨੇ ਗੁਰਮਤਿ ਦਾ ਕ੍ਰਿਸ਼ਨ ਇਹੀ ਹੈ ਉਹਨਾਂ ਦਾ ਵੀ ਕ੍ਰਿਸ਼ਨ ਇਹੀ ਹੈ ਭਲੇਖਾ ਹੀ ਹੈ ਕੋਈ ਆਦਮੀ ਹੁੰਦਾ ਕ੍ਰਿਸ਼ਨ ਸਰੀਰ ਕਰਕੇ ਦੇਹ ਕਰਕੇ ਤਾਂ ਆਦਮੀ ਹੁੰਦਾ ਇਹਦੇ ਵਿੱਚੋਂ ਹੀ ਖੋਜਣਾ ਹੈ ਕ੍ਰਿਸ਼ਨ ਵੀ ਤਾਂ ਕਹਿ ਰਿਹਾ ਕਿ ਜੋ ਮੈਂ ਤੁਹਾਨੂੰ ਦੇਣਾ ਉਹ ਮੈਂ ਨਹੀਂ ਹੈਗਾ ਜਿਹਦਾ ਮੇਰਾ ਸਰੀਰ ਹੈ ਕ੍ਰਿਸ਼ਨ ਨੇ ਹੋਇਆ ਨਾ ਰਾਮ ਦੇ ਅੰਦਰ ਹੈ ਕ੍ਰਿਸ਼ਨ ਦੇ ਦੋ ਚੀਜ਼ਾਂ ਖੋਜਣੀਆਂ ਨੇ ਆਪਾਂ ਨੇ ਨੀਂਦ ਕਿਉਂ ਆਈ ਸ਼ਾਮ ਸੁੰਦਰਤਾ ਜ ਤਾਂ ਮਨ ਨਹੀਂ ਆਪਣਾ ਖੋਜਿਆ ਸਰੀਰ ਚੋਂ ਇਹਨੂੰ ਕਿਵੇਂ ਨਹੀਂ ਲੱਗੀ ਇਹ ਸਰੀਰ ਨੇ ਟਹਿ ਜਾਣਾ ਤਾਂ ਇਹਦੇ ਵਿੱਚ ਦਬ ਜਾਣਾ ਇਹ ਤੇ ਬਿਨਾ ਆਸਰਾ ਹੋਰ ਬਣਾ ਲੈ ਤੇ ਇਹ ਬੜੀ ਨਹੀਂ ਬੰਦੀ ਇਹਨਾਂ ਨੇ ਇਹਨਾਂ ਨੂੰ ਨੀਂਦ ਆਉਂਦੀ ਕਿਵੇਂ ਆ ਜਾਨੀ ਕਿਵੇਂ ਆਉਂਦੀ ਨਹੀਂ ਪੜਦੇ ਹੋ ਤੁਸੀਂ ਤੁਹਾਨੂੰ ਨੀਂਦ ਆਉਂਦੀ ਕਿਵੇਂ ਆ ਫਿਰ ਜਿੰਨਾ ਚਿਰ ਖੋਜਿਆ ਨਹੀਂ ਬੜੀ ਨੀਂਦ ਆਉਂਦੀ ਹੈ ਬਾਣੀ ਮੂੰਹ ਮੂੰਹ 'ਚ ਹੈ ਮੂੰਹ ਕਾ ਕਹਿਵਾਓ ਅਗਰ ਅਸਰ ਅੰਦਰ ਕੋਈ ਨਹੀਂ ਹੈ ਕਿਸੇ ਦੇ ਅੰਦਰ ਅਸਰ ਨਹੀਂ ਜਿਹਦੇ ਅੰਦਰ ਅਸਰ ਹੋ ਗਿਆ ਜਦੋਂ ਉਹਨੂੰ ਫਿਰ ਨੀਂਦ ਨਹੀਂ ਆਉਣੀ ਫਿਰ ਨਹੀਂ ਨੀਂਦ ਆਉਂਦੀ ਜਿਹਦੇ ਅੰਦਰ ਚਲੀ ਗਈ ਪੰਕਤੀ ਫਿਰ ਨਹੀਂ ਨੀਂਦ ਆਉਂਦੀ ਹਾਲੇ ਦਾ ਕੰਨਾਂ ਦੇ ਬਾਹਰ ਆਏ ਕੰਨ ਸੁਣੀ ਜਾਇਆ ਕੰਨ ਕੱਢਦੀ ਪੱਤਰ ਸੰਤਾਂ ਹਜ਼ਾਰ ਬਣਾਈ ਬੈਠੇ ਕੀ ਕਰਦੇ ਸੰਤਾਂ ਕੀ ਰਹੋਗੇ ਕਿਸੇ ਨੂੰ ਤੁਸੀਂ ਕੀ ਦੱਸੋਗੇ ਕਿਸੇ ਨੂੰ ਤੁਹਾਡੇ ਕੋਲ ਹੈ ਕੀ ਤੁਹਾਡੇ ਕੋਲ ਤਾਂ ਆਪਣੇ ਵਾਸਤੇ ਨਹੀਂ ਦਿੰਦਾ ਹੁੰਦਾ ਜਿਹਦੇ ਕੋਲ ਵਾਧੂ ਹੋਵੇ ਕਿਸੇ ਵਾਸਤੇ ਆਪ ਰੱਜ ਲਵੇ ਜਦੋਂ ਤਾਂ ਹੀ ਕੋਈ ਦੂਏ ਨੂੰ ਦੋ ਆਪ ਦਾ ਕੁਝ ਆਪਣੇ ਮੂੰਹ 'ਚ ਨਹੀਂ ਜੋ ਦੇਗਾ ਕੁਝ ਪਿਆ ਆਪਣੇ ਖਾਤਰੇ ਹੱਥ ਖਾਲੀ ਹੈ ਹੱਥ 'ਚ ਕੁਝ ਹੈ ਨਹੀਂ ਦੇਣ ਨੂੰ ਆਪ ਖਾਣ ਨੂੰ ਦੂਏ ਨੂੰ ਕੀ ਦਿੰਦੇ ਨੇ ਬੁੱਧੀ ਦੇ ਦੋ ਹੱਥ ਖਾਲੀ ਨੇ ਜੋ ਕੁਝ ਗੁਰਬਾਣੀ ਜੋ ਸਮਝ ਆਉਣਾ ਉਹੀ ਹੱਥ ਚਾਉਣਾ ਹੱਥ ਜੋ ਕੋਈ ਹੋਈ ਦੋ ਕਾਲ ਖਾਏ ਵਿੱਚ ਅਥਮ ਰਹੇ ਇਹਦਾ ਮਤਲਬ ਇਹ ਨਹੀਂ ਹੈ ਵੀ ਬਾਹਰ ਕਾਲ ਖਾਏ ਕੁਝ ਹੱਥਾਂ ਦੇ ਉਹ ਵੀ ਚਲੋ ਠੀਕ ਹੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਈ ਉਹ ਬਾਹਰ ਵੀ ਇਹ ਪੰਕਤੀ ਲੱਗਦੀ ਹੈ ਠੀਕ ਹੈ ਕਾਲ ਖਾ ਕੇ ਜੱਤ ਹੁੰਦੇ ਫਿਰ ਤੁਸੀਂ ਆ ਪ੍ਰਪੰਚ ਕਾਦੇ ਬਣਾਉਨੇ ਲੋਕਾਂ ਦੇ ਕਾਦੇ ਬਣਾਉਂਦੇ ਨਾਨਕ ਰਾਹ ਪਛਾਣੇ ਇਹ ਸੰਤਾਂ ਦੇ ਭਗਤੀ ਲੱਗਦੀ ਹੈ ਲੱਗਦੀ ਸਾਰੇ ਸੰਤਾਵਾਂ ਦੇ ਹੈ ਜਿਹੜੇ ਕਲੈਕਸ਼ਨ ਕਰਦੇ ਸਾਰਿਆਂ ਦੇ ਲੱਗਦੀ ਗੁਰੂ ਘਰ ਤੇ ਐਦਾਂ ਨਹੀਂ ਸੀ ਕਰਦੇ ਉਹਦਾ ਸਾਰੇ ਇੱਕ ਪਰਿਵਾਰ ਸੀ ਗੁਰੂ ਘਰ ਦੇ ਵਿੱਚ ਪਰਿਵਾਰ ਸੀ ਸਿੱਖਾ ਪੁੱਤਾ ਭਾਈਆਂ ਪਰਿਵਾਰ ਇੱਕ ਹੋ ਗਿਆ ਨਾ ਉਹਦਾ ਇੱਕ ਪਰਿਵਾਰ ਹੈ ਇੱਕ ਪਰਿਵਾਰ ਆਪਣੇ ਕੋਲੋਂ ਲਾਉਂਦਾ ਸੀ ਪਰਿਵਾਰ ਆਪਣੇ ਕੋਲੋਂ ਜੋ ਮਰਜ਼ੀ ਲਾ ਦੇਵੇ ਕਿਸੇ ਤੋਂ ਕੋਈ ਮੰਗਦਾ ਤਾਂ ਨਹੀਂ ਸੀ ਗੁਰੂ ਇਹ ਗੁਰਮਖਾਨਾ ਇੱਕ ਪਰਿਵਾਰ ਹੁੰਦਾ ਹੈ ਪਰਿਵਾਰ ਜੋ ਮਰਜ਼ੀ ਖਰਚਾ ਕਰੇ ਕਿਸੇ ਤੋਂ ਨਹੀਂ ਲੈਂਦੇ ਸੀ ਜੋਗੀਆਂ ਨੂੰ ਕਹਿੰਦੇ ਤੁਸੀਂ ਤਾਂ ਤੁਹਾਡੇ ਕੋਲ ਬਹੁਤ ਹੈ ਕਾਪੀਆਂ ਚੱਕ ਕੇ ਚਲੇ ਜਾਣ ਜਿਪਾ ਕੇ ਤੁਹਾਡਾ ਡੇਰੇ ਤੇ ਬਥੇਰੀ ਆਉਂਦੇ ਸਾਨੂੰ ਦੋ ਕੁਝ ਬਿਲਕੁਲ ਨਹੀਂ ਸਾਫ਼ ਕਰੋ ਕਿ ਤੋਂ ਕਿਹਾ ਪਰਿਵਾਰ ਹੈ ਪਰਿਵਾਰ ਜੋ ਮਰਜ਼ੀ ਕਹਿਣ ਆਵਾਜ਼ੀ ਕਰਦੇ ਨੂੰ ਕਹਿੰਦੇ ਨਹੀਂ ਆਪਣੇ ਨੂੰ ਮੁੰਡਿਆਂ ਨੂੰ ਮੁੰਡੇ ਕੋ ਕਹਿੰਦੇ ਕੋ ਜਾੜਾ ਲੈ ਵੀ ਤੂੰ ਇੰਨੇ ਪੈਸੇ ਲਿਆ ਕਰ ਭਾਈ ਜੇ ਕੋ ਲੋੜ ਪੈ ਜਾ ਬਾਪ ਕਹਿੰਦਾ ਵੀ ਭਾਈ ਕੋਠੀ ਬਣਾਉਣੀ ਹੁਣ ਇੱਕ ਤਾਂ ਲੈਂਦਾ 50000 ਰੁਪਇਆ ਇੱਕ ਵੀ 10000 ਤਨਖਾਹ ਹੁਣ ਉਹਨੂੰ 50000 ਨੂੰ ਕਹੂ ਵੀ ਭਈ ਜਾਂਦਾ ਤੂੰ ਬਾ ਉਹ 10000 ਵਾਲਾ ਤਾਂ ਗੁਜ਼ਾਰਾ ਹੀ ਹੁੰਦਾ ਜਿੰਨਾ ਚਿਰ ਇਕੱਠੇ ਆ ਘਰ 'ਚ ਵਿਆਹ ਵੀ ਇੱਕੋ ਜਿਹਾ ਕਰਦੇ ਨੇ ਸਭ ਕੁਝ ਇੱਕੋ ਜਿਹਾ ਕਰਦੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਉਹ ਇਹ ਗੱਲ ਸੀ ਗੁਰੂ ਘਰ 'ਚ ਬਾਕੀ ਸਾਹਿਬ ਇਹਨਾਂ ਦਾ ਬਣਾਇਆ ਹੋਇਆ ਇਹਨਾਂ ਨੇ ਬਣਾਇਆ ਆਪਣੇ ਖਾਣ ਵਾਸਤੇ ਆਪਣੇ ਵਾਸਤੇ ਬਣਾਇਆ ਇਹਨਾਂ ਨੇ ਇਹ ਗੱਲ ਦਸਵੰਦ ਸੀ ਇਹ ਸੀ ਉਹ ਸੀ ਬਾਅਦ ਚ ਤੇ ਦਸਵੰਦ ਦਾ ਕੀ ਮਤਲਬ ਉੱਥੇ ਕੀ ਮਤਲਬ ਤਨ ਮਨ ਧਨ ਦਾ ਸਭ ਕੋਲ ਕੋ ਹੁਕਮ ਮੰਨਿਆ ਪਾਈ ਹੈ ਕਿਹਦਾ ਕੁਝ ਹੈ ਹੀ ਨਹੀਂ ਉੱਥੇ ਤਾਂ ਹੋਰ ਗੱਲੇ ਹੋਰ ਇਹ ਆਪਣੀ ਵਾਰੀ ਜੰਨੇ ਤੇ ਲਈ ਇਹ ਇਹਨਾਂ ਦੀਆਂ ਜੱਟ ਆਏ ਨਾ ਸੰਤ ਗੁਰਦੁਆਰੇ ਸਾਧ ਪਰਵਾਰ ਤਾਂ ਰਿਹਾ ਨਾ ਉਹਨਾਂ ਨੇ ਫਿਰ ਕਿਹਾ ਭਾਈ ਗੁਰੂ ਘਰ ਖਾਤਰ ਕੋ ਦੋ ਉਹਨਾਂ ਨੇ ਇਹ ਗੱਲਾਂ ਬਣਾ ਲਈ ਲਿਖ ਦਿੱਤੀ ਗੁਰਬਾਣੀ ਜੋ ਕਿਤੇ ਦਸਵੰਦ ਹੁੰਦਾ ਸਭ ਦਸਵੰਦ ਸਾਥਾਂ ਨਾਲ ਦਸਵਾਂ ਕਢੋ ਵੀ ਸੰਤਾਂ ਦੀ ਟਾਈ ਘੜੀ ਘਟੋ ਜੀ ਇਹ ਘਟੋ ਸਾਰੇ ਨਾਲ ਸੰਤਾਂ ਦੀਆਂ ਕਾਢਾਂ ਨੇ ਠੱਗਾਂ ਦੀਆਂ ਮਤ ਰੱਖੀ ਗੁਰ ਪਾਰ ਬ੍ਰਹਮ ਤਜ ਪਰਪੰਚ ਹੋ ਵਿਕਾਰ ਗੁਰ ਪਾਰ ਬ੍ਰਹਮ ਨੇ ਪਤ ਰੱਖੀ ਹੈ ਤਜ ਪਰਪੰਚ ਹੋ ਵਿਕਾਰ ਦਾਨਕ ਸੋ ਪਰਪੰਚ ਵਿਕਾਰ ਵੀ ਛੱਡਿਆ ਗਿਆ ਇਹ ਵੀ ਪਤ ਰੱਖੀ ਹੈ ਪਰਪੰਚੀ ਦੀ ਪਤ ਰਹਿੰਦੀ ਕਿੱਥੇ ਹੈ ਪਰ ਪਰਪੰਚ ਤੇ ਆਪਣਾ ਮਨ ਬਚਦਾ ਹੈ ਭਉ ਭਗਤ ਭਗਵਾਨ ਹਿਤ ਮਾਇਆ ਲਿਪਤ ਨ ਰੰਚ ਰੰਚ ਮਾਇਆ ਲਿਪਤ ਨ ਰੰਚ ਮਾਇਆ ਦਾ ਲਿਪਤ ਰੰਚ ਮਾਤਰ ਵੀ ਨਹੀਂ ਹੈ ਤੋ ਤੇ ਦਸਵਾਂ ਦਾ ਕੀ ਸਵਾਲ ਹੈ ਇਹ 90 ਸੇ 90 ਮੇਰੇ ਨੇ ਨਾ 90 ਪੈ ਤਾਂ ਮੇਰੇ ਹੋਏ ਉਹਦੇ ਕਹਿੰਦੇ ਮਾਇਆ ਲਿਪਤ ਨ ਰੰਚ ਬਿਰਲੇ ਗਈ ਇਹ ਨਾਨਕਾ ਜੇ ਨਾ ਰਜੇ ਪਰਪੰਚ ਸਭ ਤੋਂ ਸਪਸ਼ਟ ਬਾਣੀ ਹੈ ਨਾਨਕ ਸੋ ਰਾਧੀ ਹੈ ਅੰਤਰਾ ਪਾਰਾਵਾਰ ਨਾਨਕ ਸੋ ਰਾਧੀ ਹੈ ਅੰਤਰਾ ਪਾਰਾਵਾਰ ਆਰਾਧਨਾ ਜੇ ਕਰਨੀ ਹੈ ਉਹਦੀ ਕਰੋ ਜਿਹਦਾ ਨਾ ਜੰਮਣ ਦਾ ਪਤਾ ਨਾ ਬਣਨ ਦਾ ਪਤਾ ਨਾ ਉਹਦੇ ਗਿਆਨ ਦਾ ਪਤਾ ਨਾ ਉਹਦੇ ਆਕਾਰ ਦਾ ਪਤਾ ਨਾ ਉਹਦੇ ਰੰਗ ਦਾ ਪਤਾ ਨਾ ਉਹਦੇ ਰੂਪ ਦਾ ਪਤਾ ਉਹਨੂੰ ਆਰਾਧੋ ਜਿਹਨੂੰ ਤੁਸੀਂ ਸਿਆਮ ਕਹਿੰਦੇ ਉਹਦਾ ਪਤਾ ਵੀ ਹੈ ਜਾਂ ਨਹੀਂ ਜਿਹਨੂੰ ਰਾਮ ਕਹਿੰਦੇ ਉਹਦਾ ਪਿਓ ਵੀ ਸੀਗਾ ਪਿਓ ਤੇ ਪਹਿਲਾਂ ਤਾਂ ਹੈ ਨਹੀਂ ਸੀ ਅੰਤ ਵੀ ਹੋਇਆ ਉਹਦਾ ਜੰਮਿਆ ਵੀ ਹੈ ਮਰਿਆ ਵੀ ਹੈ ਅੰਤ ਬਾਰ ਉਹਦਾ ਨਹੀਂ ਜਿਹੜਾ ਜੰਮਣ ਮਰਨ ਤੋਂ ਪਰੇ ਹੈ ਜੋ ਵਸਤੂ ਜੰਮਣ ਮਰਨ ਚਾਹਦਾ ਅੰਤ ਬਾਰ ਹੈ ਮਾਇਆ ਦਾ ਅੰਤ ਬਾਰ ਹੈ ਮਾਇਆ ਧਾਰੀ ਦਾ ਅੰਤ ਬਾਰ ਹੈ ਦੇਖੋ ਜਿਹਨੇ ਜਨਮ ਲਿਆ ਉਹਦਾ ਵੀ ਅੰਤ ਬਾਰ ਜਿਹਨਾਂ ਅਜੇ ਤੱਕ ਜਨਮ ਲਿਆ ਹੀ ਨਹੀਂ ਉਹਦੀ ਆਰਾਧਨਾ ਉਹ ਕੌਣ ਹੈ ਸੁੰਦਰ ਨਿਰੰਕਾਰ ਹੈ ਉਹਦਾ ਇੱਕ ਦੇਸ਼ ਹੈ ਆਪਣਾ ਸ਼ਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲੈ ਮਾਲ ਸਾਰਿਆਂ ਦੇ ਮਹਿਲ ਉੱਥੇ ਜਿਉਂਦੇ ਤੇ ਉਹਨੇ ਉੱਥੇ ਦਾ ਮਹਿਲ ਕੋਈ ਢੇਹ ਹੀ ਨਹੀਂ ਕਰੇ ਇਹ ਸੁਪਨਾ ਹੀ ਦੇਖਦੇ ਨੇ ਤੇ ਹੋਰ ਕੁਝ ਨਹੀਂ ਹੈ ਸੁਪਨੇ ਦੀ ਦੁਨੀਆ ਸਾਰੀਓ ਬਲ ਕੁਝ ਵੀ ਨਹੀਂ ਹੈ ਜਾਂ ਜਾਗਣਗੇ ਸਾਰੇ ਘਰੇ ਬੈਠੇ ਨੇ ਜਾਗਣ ਸੁੱਤਿਆਂ ਦੀ ਗੱਲ ਹੈ ਇਹ ਦੁਨੀਆ ਦੀਆਂ ਬੜਾਈਆਂ ਸੋਨੇ ਹੀ ਨੇ ਜਿਹੜੀਆਂ ਬਣਾਈਆਂ ਸੁਭਰੇ ਹੀ ਸੁਭਰੇ ਦੇ ਜਨੂ ਨੇ ਜਾਗਰਤ ਅਵਸਥਾ ਵਾਲਾ ਜਨੂ ਇੱਕ ਉਹ ਜਨੂ ਪਦਾਰਥ ਉਹ ਜਾਗਰ ਤੋਂ ਬਾਅਦ ਮਿਲਣਾ ਇਹ ਸੁਭਰੇ ਦੇ ਜਨੂ ਦੇ ਸਾਰੇ ਇਸ ਕਰਕੇ ਨਾ ਜਨਮਾਂ ਨੂੰ ਪਰਬਾਣੀ ਜਨਮ ਨਹੀਂ ਮੰਨਦੀ ਸੁਪਨਾ ਸੱਚ ਨਹੀਂ ਨਾ ਮੰਨਿਆ ਜਾਂਦਾ ਸੁਪਨਾ ਸੱਚ ਨਹੀਂ ਮੰਨਿਆ ਜਾਂਦਾ ਸੁਪਨੇ ਦੀ ਦੁਨੀਆ ਝੂਠੀ ਦੁਨੀਆ ਹੁੰਦੀ ਹੈ ਇਹਨੂੰ ਸੱਚ ਨਹੀਂ ਮੰਨਦੀ ਗੱਲ ਇਹ ਸੁਪਨੇ ਦੇ ਜਨਮ ਨੇ ਹੈ ਵੀ ਹੈ ਉਹਦੀ ਬੱਚਾ ਪੈਦਾ ਹੁੰਦਾ ਸਾਰੀ ਉਮਰ ਚ ਕਿੰਨੇ ਕੱਪੜੇ ਬਦਲਦਾ ਯਾਦ ਰੱਖੀ ਲੈਨੇ ਹੋ ਪਹਿਲਾ ਜੱਟ ਨੂੰ ਗੱਡ ਗੱਡ ਦੇ ਹੁੰਦੇ ਨੇ ਗੱਡ ਤੇ ਵੀ ਘੱਟ ਹੁੰਦੇ ਨੇ ਬਦਲਦੇ ਹੀ ਰਹਿਣੇ ਨੇ ਕੱਪੜੇ ਸਰੀਰ ਦਾ ਕੀ ਹੈ ਜੁਨਾ ਛੋਟੀਆਂ ਵੀ ਨੇ ਬੜੀਆਂ ਵੀ ਨੇ ਇੱਕੋ ਜਨਮ ਹੈ ਸਾਰਾ ਇਹਦਾ ਕੱਪੜੇ ਬਦਲੇ ਨੇ ਜਨਮ ਦੇ ਵਿੱਚ ਹਾਂਜੀ